ਸਸਾ ਸੋਨੀਕਾ ਕਰ ਸੋਧੋ ਘਟ ਪਰਚਾ ਕੀ ਬਾਤ ਨਿਰੋਧੋ ਸਸਾ ਸੋਨੀਕਾ ਕਰ ਸੋਧੋ ਉਹ ਚੀਜ਼ ਨੂੰ ਬ੍ਰੀਕ ਕਰਕੇ ਸ਼ੁੱਧ ਕਰਨਾ ਚਾਹੀਦਾ ਹੈ ਇਹ ਜਿਹੜਾ ਗਿਆਨ ਹੈ ਇਹਨੂੰ ਬ੍ਰੀਕ ਕਰਕੇ ਸਮਝਣਾ ਚਾਹੀਦਾ ਹੈ ਸੋਚਣਾ ਵੀ ਚਾਹੀਦਾ ਕਿ ਅੱਥ ਜਿਹੜੇ ਗਲਤ ਨੇ ਨਾ ਲੈ ਹੋਏ ਉਹ ਅਰਥ ਜਿਹੜਾ ਕਬੀਰ ਦੇ ਤੋਂ ਪੜ ਕੇ ਆਇਆ ਨਾ ਉਹ ਸੀਤ ਗ੍ਰੰਥ ਉਹਦੇ ਕੋਲ ਅਰਥ ਗਲਤ ਕੀਤਾ ਸੀ ਉੱਥੇ ਉਹਨੇ ਅਰਥ ਠੀਕ ਕੀਤੇ ਨੇ ਸਾਡੇ ਕੋਲ ਵੀ ਉਹਨੂੰ ਅਰਥੇ ਗਲਤ ਕੀਤਾ ਇਹਨੂੰ ਬਰੀਕੀ ਨਾਲ ਸੋਧਣਾ ਪਊਗਾ ਬਾਣੀ ਨੂੰ ਇਹਦੇ ਚ ਕੀ ਲਿਖਿਆ ਹੈ ਬਹੁਤ ਹੀ ਬਰੀਕੀ ਨਾਲ ਸੁੰਦਰ ਕਰਕੇ ਸੋਧਣਾ ਪਊਗਾ ਸਮਝਣਾ ਪਊਗਾ ਇਹ ਅਸ਼ੁੱਧ ਕਰਤਾ ਗਿਆਨ ਅਰਥਾਂ ਵੇਲੇ ਅਸ਼ੁੱਧ ਕਰਤਾ ਘਟ ਪਰਚਾ ਕੀ ਬਾਤ ਨਿਰੋਧੋ ਘਟ ਪਰਚਾ ਕੀ ਬਾਤ ਢੋ ਤੂੰ ਘਟ ਪਰਚਾ ਕੀ ਬਾਤ ਹੈ ਘਟ ਅੰਦਰੇ ਪਰਚਾ ਕੌਣ ਉਹ ਜ਼ਰ ਉਹ ਉਹ ਹੈ ਉਹ ਕਲਪਨਾ ਰੁਕੂਗੀ ਫੇਰ ਵਰਨਾ ਤੁਹਾਡੇ ਅੰਦਰੋਂ ਕਲਪਨਾ ਨਹੀਂ ਰੁਕਣੀ ਕਲਪਰਚਾ ਕੀ ਬਾਤ ਹੈ ਜਿਹੜੀ ਨਾ ਜਦ ਗਿਆਨ ਬਿਲਕੁਲ ਤੁਹਾਨੂੰ ਸ਼ੁੱਧ ਦੀ ਸਮਝ ਆਉਗੇ ਸ਼ੁੱਧ ਇਹਨੂੰ ਸ਼ੁੱਧ ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ ਜਦ ਸ਼ੁੱਧ ਹੋ ਗਿਆ ਫਿਰ ਕਲਪਨਾ ਬੁੱਧ ਕਰ ਦੂ ਫਿਰ ਨਿਰੋਧਕ ਚੀਜ਼ ਹੈ ਫਿਰ ਕੁਝ ਵੀ ਮਾਇਆ ਦੀ ਜਿਹੜੀ ਚੀਜ਼ ਅੰਦਰ ਨਹੀਂ ਵੜਦੀ ਜਿੰਨਾ ਜਨ ਇਹਦੇ ਵਿੱਚ ਮਾਇਆ ਦੀ ਅਣਸ ਜਾਂਦੀ ਹੈ ਅਰਥ ਦੇ ਵਿੱਚ ਇਹਦੇ ਵਿੱਚ ਕੋਈ ਕਮੀ ਹੈ ਉਹਨਾਂ ਚਰਮਾਇਆ ਮਾਇਆ ਅੰਦਰ ਕਲਪਨਾ ਚੱਲਦੀ ਰਹੂਗੀ ਤੁਹਾਡੀ ਕਲਪਨਾ ਨਹੀਂ ਹਟ ਸਕਦੀ ਕੱਟ ਪਰਚੇ ਜੋ ਜੇ ਅਸੀਂ ਵਿਅਕਤੀ ਨੂੰ ਗੁਰੂ ਮੰਨ ਲਿਆ ਉੱਤੇ ਦੀ ਸਭ ਕੁਝ ਆਵੜਨਾ ਜਦੋਂ ਗੁਰਬਾਣੀ ਤਾਂ ਕਹਿੰਦੀ ਤੇ ਇੱਕ ਵਰਤੀ ਸਮਝਾਉਣ ਤੋਂ ਅਸੀਂ ਮੋਰੀ ਛੱਡਦੇ ਮੋਰੀ ਛੱਡਦੇ ਨੂੰ ਜਿੱਥੇ ਕੋਈ ਮੋਰੀ ਛੜਤੀ ਰਹਿ ਗਈ ਉਥੋਂ ਬਾਹਰ ਮਾਇਆ ਆਵੜੀ ਅਸੀਂ ਚਾਹੁੰਦੇ ਆ ਵੀ ਆਲੇ ਵਾਲੇ ਫਲੱਡ ਦਾ ਪਾਣੀ ਸਾਡੇ ਘਰ ਦਾ ਬਣੇ ਅਸੀਂ ਆਲੇ ਵਾਲੇ ਬੰਦ ਲਾਇਆ ਪਰ ਕਿਤੋਂ ਕੋਈ ਐਸਾ ਇੱਟ ਬੱਟਾ ਰੱਖਿਆ ਗਿਆ ਜਿਹਦੇ ਵਿੱਚ ਦੀ ਪਾਣੀ ਥੱਲੇ ਦੀ ਆ ਰਿਹਾ ਜੇ ਅਸੀਂ ਉਹਨੂੰ ਬੰਦ ਨਾ ਕਰਾਂਗੇ ਪਾਣੀ ਤਾਂ ਉਧਰ ਹੋਊਗਾ ਕੋਈ ਭਰ ਦੂਗਾ ਤਾਂ ਐਸਾ ਕੁਝ ਹੈ ਬਿਲਕੁਲ ਪਾਣੀ ਸਿਮਣਾ ਨਹੀਂ ਚਾਹੀਦਾ ਅੰਦਰ ਮਾਇਆ ਨਹੀਂ ਹੋਣੀ ਚਾਹੀਦੀ ਜਿੱਥੇ ਦੀ ਵੀ ਮਾਇਆ ਆਉਂਦੀ ਹੈ ਜਿੱਥੋਂ ਅਸੀਂ ਹੱਥ ਵਿਰੋਧ ਕਰਦੇ ਗੁਰਬਾਣੀ ਦੇ ਉੱਥੇ ਹੀ ਪੜ ਜਾਂਦਾ ਹੈ ਭਰਮ ਪਰ ਉੱਥੇ ਦਾਖਲ ਹੋਈ ਜਾਂਦਾ ਕਿਤੋਂ ਕੋਈ ਗੁੰਜਾਇਸ਼ ਛੱਡੀ ਨਹੀਂ ਹੋਈ ਅਸੀਂ ਜਾਣ ਬੁੱਝ ਕੇ ਕਰ ਲਿਆ ਜਾਣ ਬੁੱਝ ਕੇ ਕੀ ਗੱਲ ਆਪਣੇ ਧਰਮ ਨੂੰ ਅਸੀਂ ਬੜਾ ਕਰਦੇ ਸੀ ਮੂਰਖ ਕਦੇ ਕਿਸੇ ਚੀਜ਼ ਨੂੰ ਬੜਾ ਨਹੀਂ ਕਰ ਸਕਦਾ ਬੜਾ ਕਰਦੇ ਕਰਦੇ ਛੋਟਾ ਕਰ ਲੈਂਦੇ ਕੋਈ ਉਹ ਗੱਲ ਸੁਣਾਉਂਦੇ ਹੁੰਦੇ ਨੇ ਬੁੜੀ ਦੀ ਕਹਿੰਦੇ ਇੱਕ ਬਾਜ ਛੋਟਾ ਬੱਚਾ ਢੇਰੀ ਚੱਲੀ ਹਵਾ ਆਈ ਵੀ ਪਿਆ ਛੋਟੇ ਛੋਟੇ ਗੋਲੇ ਵੀ ਵੱਜੇ ਉਹ ਬਾਜ ਦਾ ਬੱਚਾ ਫਾਹ ਤਾਂ ਉੜਨ ਵਾਲਾ ਸ਼ਿਕਾਰੀ ਵੀ ਸੀ ਪਰ ਉਹ ਜੇ ਛੋਟਾ ਸੀ ਉਹ ਚੱਲ ਨਾ ਸਕਿਆ ਉਹ ਉਹ ਚਾਂਜੇ ਨੂੰ ਕੋਲਿਆਂ ਨੂੰ ਉਹ ਡਿੱਗਿਆ ਪਿਆ ਬਾਹਰ ਜਵਾਬ ਚੱਕ ਲਿਆ ਹੈ ਤਰਸ ਕਰਕੇ ਵੀ ਇਹਨੂੰ ਬਚਾਵਾਂਗੇ ਵੀ ਤੇ ਪਿਆਰਾ ਦੇ ਵਿੱਚ ਕੋਈ ਕੁੱਤੇ ਦੀ ਲੰਘ ਜੂਗਾ ਕੱਲ ਆਇਆ ਹੈ ਕੱਲ ਆ ਕੇ ਬੁੜੀ ਦੇ ਨੂੰ ਤੋਂ ਪਿਆ ਪਹਿਲਾਂ ਤਾਂ ਠੰਡ ਸੀ ਧੁੱਪੇ ਰੱਖਿਆ ਧੁੱਪੇ ਰੱਖਿਆ ਉਹਨੂੰ ਆਈ ਫਿਰ ਹੋ ਜ਼ਿਆਦਾ ਧੁੱਪ ਲੱਗੀ ਤੇ ਉਹਦੇ ਸੋ ਉਹ ਮਤਲਬ ਉਹਨੂੰ ਗਰਮੀ ਲੱਗਣ ਲੱਗੀ ਛੇਤ ਗਰਮੀ ਤਾਂ ਲੱਗਣੀ ਸੀ ਤੇ ਉਹਨੇ ਦੇਖਿਆ ਵੀ ਉਹ ਇਹਨੂੰ ਕੀ ਤਕਲੀਫ ਹੈ ਕਹਿੰਦੇ ਇਹਦੀ ਆ ਜਿਹੜੀ ਚੁੰਝ ਬੁੜੀ ਹੋਈ ਹੈ ਇਹ ਬਿਮਾਰੀ ਹੈ ਉਹ ਖਾ ਨਹੀਂ ਸਕਦਾ ਵਿਚਾਰਾ ਚੋਦੇ ਖਰਾਬ ਹੋਰ ਲੈ ਕੇ ਚੋ ਕਹਿੰਦੀ ਚੁੰਝ ਘਟਦੀ ਹੈ ਬੁੱਧ ਉਹ ਤਾਂ ਬੰਦਾ ਵਿਚਾਰੇ ਦਾ ਖੋਬ ਵੀ ਉਹਨੇ ਉਹਦੀ ਜਿਹੜੀ ਬਿੰਗੀ ਚੋਈ ਸੀ ਵੜ ਗਈ ਫਿਰ ਉਹ ਭੋਗਦਾ ਦਾ ਤਾਂ ਕਹਿੰਦੇ ਉਹ ਹੋਰ ਗਰਮੀ ਲੱਗਦੀ ਉਹਨੇ ਖੋਬ ਪੜ ਦਿੱਤੇ ਸਾਰੇ ਉਹ ਬਾਜ ਦੀ ਰੱਖਿਆ ਕਰ ਰਹੀ ਹੈ ਅੰਦਰੋਂ ਨਹੀਂ ਕਰ ਰਹੀ ਦਾ ਨਹੀਂ ਕਰ ਰਹੀ ਆ ਆਹ ਕੰਮ ਅਸੀਂ ਕੀਤਾ ਗੁਰਬਾਣੀ ਮੱਤ ਥੋੜੀ ਜਿਹੀ ਹੋਈ ਉਹਦੇ ਉਹਨਾਂ ਵਾਲੇ ਖੰਭ ਤੇ ਵੀ ਪੜਦੇ ਅਸੀਂ ਉਹਨਾਂ ਦਾ ਸੱਚ ਦੀ ਸ਼ਕਤੀ ਨਾਲ ਸੀ ਮਾਇਆ ਤੋਂ ਉੱਤੇ ਉੱਠਣਾ ਸੀ ਸੱਚ ਦੀ ਸ਼ਕਤੀ ਨਾਲ ਤਾਂ ਖੰਭੇ ਘੜਦੇ ਸੀ ਸੱਚ ਖਾਣ ਵਾਲੀ ਜੁੱਜ ਘੜਦੀ ਜਿਹੜਾ ਵਿੱਚੋਂ ਲੱਭਣਾ ਸੀ ਨਾ ਥੱਲਿਓ ਖੋਲ ਕੇ ਇਹਨੂੰ ਚੱਕੇ ਸਿਮਰਤ ਸ਼ਾਸਤਰ ਵਾਲੇ ਅਰਥ ਜਿਹੜੇ ਉੱਥੇ ਤੇ ਲੱਭਦਾ ਤੇ ਇੱਥੇ ਲਾਤੇ ਉਹ ਅਰਥ ਤਾਂ ਬਦਲੇ ਹੋਏ ਸੀ ਇੱਥੇ ਐਡੀ ਸਿਆਣਪ ਕੀਤੀ ਪਸਾਰਾ ਉਹ ਜੋ ਖੋਤਾ ਸਿੱਟਿਆ ਤੇ ਨਾ ਨਦੀ 'ਚ ਉਹ ਕੰਮ ਕਰ ਤੇ ਹੁਣ ਜੇ ਕੋਈ ਕਹੇ ਹੁਣ ਗੁੱਸਾ ਲੈ ਗੱਲ ਤਾਂ ਥੱਲੇ ਉਤਰ ਗਈ ਨਾ ਗੱਲ ਹੋ ਕਿਸੇ ਧਰਮ ਦੇ ਵਿੱਚ ਕੋਈ ਗਲਤ ਪਰੰਪਰਾ ਚਲਾਉਣੀ ਬੜੀ ਸਖਾਲੀ ਹੈ ਕੋਈ ਗਲਤ ਧਾਰ ਧਾਰਨਾ ਕਾਇਮ ਕਰ ਦੇਣੀ ਤਾਂ ਬੜੀ ਆਸਾਨ ਹੈ ਇਹ ਗੱਲ ਦਾ ਉਹਨਾਂ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਦੇ ਬੜੇ ਬੜੇ ਨੇ ਇਹ ਕੰਮ ਕਰਦੇ ਆਏ ਨੇ ਉਹ ਬੜੇ ਐਕਸਪਰਟ ਨੇ ਸਾਡੇ ਕੋਲ ਜਿਨ੍ਹਾਂ ਕੋ ਧਰਮ ਹੈ ਹੁਣ ਨਵਾਂ ਇਹ ਤਾਂ ਸਿਰਫ 3-400 ਸਾਲ ਦੇ ਅਸੀਂ ਤਾਂ ਧਰਮ ਤੋਂ ਬੰਦੇ ਹੀ ਨਹੀਂ ਇਹਨਾਂ ਤਾਂ ਛਤਰੀ ਨੇ ਬੈਠ ਨੇ ਨਾ ਛਤਰੀ ਧਾਰਮ ਦਾ ਲੜ ਜਾਣਦਾ ਬੈਠ ਸੇਵਾ ਕਰਨ ਜਾਣਦੇ ਨੇ ਧਰਮ ਦਾ ਐਕਸਪਰਟ ਪ੍ਰਾਪਤ ਸੀ ਉਹਨੇ ਸ਼ਰਾਰਤ ਕਰਤੀ ਸਾਨੂੰ ਧਰਮ ਦੀ ਸਮਝੇ ਕੋਈ ਨਹੀਂ ਸਾਨੂੰ ਵੀ ਕੋਈ ਸਮਝ ਆਇਆ ਉਹ ਐਕਸਪਰਟ ਨੇ ਉਹਨਾਂ ਨੇ ਬਗਾੜੇ ਨੇ ਧਰਮ ਹੁਣ ਤੱਕ ਅਸਲੀ ਜੋ ਧਰਮ ਉਹਨਾਂ ਨੇ ਆਪਣਾ ਧੰਦਾ ਬਣਾਇਆ ਸੀ ਧਰਮ ਧੰਦਾ ਬਗਾੜੇ ਤੋਂ ਬਿਨਾਂ ਨਹੀਂ ਬਣਦਾ ਧੰਦਾ ਹੀ ਸਾਡਾ ਬਣਾ ਕੇ ਰੱਖਦਾ ਉਹਨਾਂ ਜਦ ਧਰਮ ਧੰਦਾ ਬਣ ਜਾਏ ਨਹੀਂ ਹੋ ਲੈ ਜਾਂਦਾ ਉਹਨਾਂ ਵੱਲੋਂ ਉਂਗਲੀ ਉੱਠਦੀ ਸੀ ਧੰਦੇ ਦੀ ਉਹਨੇ ਸਾਡੇ ਵਾਲਾ ਧੰਦਾ ਬਣਾਤਾ ਨਾ ਇਹ ਕਹਿ ਸਕਣ ਸੁਣ ਕੇ ਬੈਠਾ ਉਹਨਾਂ ਨੇ ਗੁਰੂ ਵਿਅਕਤੀ ਨੂੰ ਬਣਾਇਆ ਹੋਇਆ ਸੀ ਮੂਰਤੀ ਪੂਜਾ ਸੀ ਅਸੀਂ ਗੁਰੂ ਬਣਾਉਂਦੇ ਵਿਅਕਤੀ ਉਹਨਾਂ ਨੇ ਮੂਰਤੀ ਪੂਜਾ ਕਰਦੇ ਤੇ ਉਹ ਜਾਂ ਕੁਝ ਅਸੀਂ ਕਰਨ ਲੱਗੇ ਉਹਨਾਂ ਦੇ ਮੰਦਰ ਸੀਗੇ ਅਸੀਂ ਗੁਰਦੁਆਰੇ ਬਣਾ ਲਏ ਸਭ ਕੁਝ ਉਹੀ ਹੈ ਜਿਹੜੀਆਂ ਗੱਲਾਂ ਦੇ ਖਿਲਾਫ ਸੀ ਨਾ ਗੁਰਬਾਣੀ ਉਹ ਅਸੀਂ ਚਾਲੂ ਕਰਤੀ ਬਾਣੀ ਕਿਸ ਵੇਲੇ ਪੜੀਏ ਕਿਸ ਵੇਲੇ ਵਿਚਾਰੀਏ ਇਹਦੇ ਤੇ ਸਾਡੀ ਟਿੱਪਣੀ ਹੈ ਪਰ ਅਸੀਂ ਫੇਰ ਵੇਲੇ ਰਹਿਮਰਾਲਾ ਬਣਾ ਲਈ ਪੜਨ ਤੱਕ ਸੀਮਤ ਕਰ ਲਿਆ ਸੀ ਪੜਨ ਨੂੰ ਮਹਿਲ ਪੜਨ ਨੂੰ ਗੁਰਬਾਣੀ ਛੱਡਣ ਕਰਦੀ ਵੇਦ ਪੜੇ ਪੜ ਪੰਡਤ ਹੋਏ ਰੂਪ ਦੇਖ ਦੇਖ ਦਾਰੀ ਰੂਪ ਦੀ ਜਿਹੜੀ ਪੂਜਾ ਉਹ ਆਦਮੀ ਦਾ ਧਰਮ ਨਹੀਂ ਹੈ ਔਰਤ ਦਾ ਧਰਮ ਰੂਪ ਦੀ ਪੂਜਾ ਸਾਡੇ ਹੈ ਜੇ ਰੂਪ ਦੀ ਪੂਜਾ ਨਾ ਹੁੰਦੀ ਤਾਂ ਉੱਥੇ ਵਧੀਆ ਰਮਾਲਿਆਂ ਦੀ ਕੋਈ ਲੋੜ ਨਹੀਂ ਸੀ ਗੁਰਦੁਆਰੇ ਦੇ ਸੋਨੇ ਦੀ ਕੋਈ ਲੋੜ ਨਹੀਂ ਸੀ ਵਧੀਆ ਪੱਥਰਾਂ ਦੀ ਕੋਈ ਲੋੜ ਨਹੀਂ ਸੀ ਵਧੀਆ ਪ੍ਰਚਾਰ ਦੀ ਲੋੜ ਸੀ ਵਧੀਆ ਗਿਆਨ ਦੀ ਲੋੜ ਸੀ ਉਹ ਛੱਡ ਦਿੱਤਾ ਵਧੀਆ ਵਧੀਆ ਹੋਰ ਚੀਜ਼ਾਂ ਬਹੁਤ ਨੇ ਸਜਾਵਟਾਂ ਕਰ ਲਈਆਂ ਮਿਊਜ਼ੀਅਮ ਬਣਾ ਲਿਆ ਜੋ ਸੰਗਤ ਆਉਣੀ ਚਾਹੀਦੀ ਹੈ ਵੱਧ ਤੋਂ ਵੱਧ ਗੋਲ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਆਨ ਦੀ ਨਾ ਲੋਕਾਂ ਨੂੰ ਲੋੜ ਹੈ ਲੋੜ ਲੋੜ ਆਪ ਪਬਲਿਕ ਨੂੰ ਤਾਂ ਲੋੜ ਨਹੀਂ ਇਹਦੀ ਜਿਸ ਚੀਜ਼ ਦੀ ਪਬਲਿਕ ਨੂੰ ਲੋੜ ਹੈ ਉਹ ਦੇ ਰਹੇ ਨੇ ਚਾਹੇ ਪਬਲਿਕ ਡੁੱਬ ਜਵੇ ਪਈ ਡੁੱਬ ਜਵੇ ਗੁਰਬਾਣੀ ਨੇ ਪਬਲਿਕ ਨੂੰ ਨਹੀਂ ਦੇਖਿਆ ਪਬਲਿਕ ਕੀ ਮੰਗਦੀ ਹੈ ਗੁਰੂ ਨੇ ਤਾਂ ਉਹ ਗੱਲ ਦਿੱਤੀ ਹੈ ਭੰਗ ਦਾ ਡੁੱਬ ਗਏ ਨੇ ਪਾਰ ਜਿਹਦੇ ਹੋਣਾ ਉਹ ਐ ਹੋ ਸਕਦਾ ਬਸ ਜਿਹਨੇ ਨਹੀਂ ਪਾਰ ਹੋਣਾ ਉਹ ਡੁੱਬਦਾ ਰਹੋ ਕੋਈ ਗੱਲ ਨਹੀਂ ਕੋਈ ਇਤਰਾਜ਼ ਨਹੀਂ ਬਥੇਰਾ ਕੋ ਬਣਾਇਆ ਹੋਇਆ ਜੋ ਕੁਝ ਪਾਇਆ ਸੋ ਇੱਕਾ ਵਾਰ ਜਿਹੜਾ ਨਹੀਂ ਚਾਹੁੰਦਾ ਰਹਿਣਾ ਜਾਣਾ ਸੱਚਖੰਡ ਇੱਥੇ ਰਹੇ ਬੜੀ ਖੁਸ਼ੀ ਨਾਲ ਰਹੇ ਕੋਈ ਇਤਰਾਜ਼ ਨਹੀਂ ਕਿਸੇ ਨੂੰ ਕੋਈ ਮਜਬੂਰ ਨਹੀਂ ਕਰ ਰਿਹਾ ਚੰਦ ਸੂਰਜ ਬਣਾ ਕੇ ਦਿੱਤੇ ਨੇ ਸਾਰੇ ਖੇਤੀ ਜ਼ਮੀਨ ਬਥੇਰੀ ਬਣਾ ਕੇ ਤੇ ਪਾਣੀ ਵਾਧੂ ਪਿਆ ਸਮੁੰਦਰ ਭਰਿਆ ਪਿਆ ਹਵਾ ਵਾਧੂ ਹੈ ਕੋਈ ਪੈਸਾ ਨਹੀਂ ਲੱਗਦਾ ਰਹੋ ਇੱਥੇ ਕਰੋ ਖੋ ਬੋਝ ਕਰੋ ਲੜੋ ਪੜੋ ਕੋਈ ਕਿਸੇ ਨੂੰ ਮਾਰੇ ਕੋਈ ਕਿਸੇ ਨੂੰ ਮਾਰੇ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਜੇ ਸਕਤਾ ਸਕਤੇ ਕੋ ਮਾਰੇ ਸਾਬਰ ਰੋਸ ਰੋਏ ਪਰ ਲੜਾਕਿਆਂ ਨੂੰ ਇਹ ਜੇ ਚੜਾਲ ਨੂੰ ਸੱਚ ਕਰਨ ਦੀ ਕੋਈ ਜਗ੍ਹਾ ਨਹੀਂ ਇੱਥੇ ਜੁੜਾ ਆਪਣੇ ਫੈਸਲੇ ਇੱਥੇ ਕਰਦੇ ਰਹੋ ਤੁਸੀਂ ਜਿਹੜਾ ਇਥੋਂ ਦੁਖੀ ਹੈ ਜੇ ਉਹ ਜਾਣਾ ਚਾਹੁੰਦਾ ਉਹਦੇ ਵਾਸਤੇ ਆ ਆਮ ਪਬਲਿਕ ਵਾਸਤੇ ਤਾਂ ਬਾਣੀ ਹੈ ਹੋਈ ਨਹੀਂ ਇਹ ਤਾਂ ਬਿਰਲੇ ਵਾਸਤੇ ਹੈ ਬਿਰਲੇ ਨਹੀਂ ਕੜੇ ਫੈਲ ਫਕੜ ਸੰਸਾਰ ਇਹ ਉਹਨਾਂ ਬਿਰਲੇ ਵਾਸਤੇ ਸੀ ਅਸੀਂ ਸਭ ਵਾਸਤੇ ਬਣਵਾਈ ਪਰ ਜਿਹਨਾਂ ਨੇ ਸਭ ਵਾਸਤੇ ਕਹਿੰਦੇ ਨੇ ਆਪ ਇਹ ਰੂਹ ਨਹੀਂ ਰਹੇ ਆਪ ਨਹੀਂ ਮੰਨ ਆਪ ਨੇੜੇ ਵੀ ਨਹੀਂ ਜਾਂਦੇ ਸਭ ਵਾਸਤੇ ਕਿਉਂ ਕਹਿੰਦੇ ਨੇ ਵੱਡਾ ਦਾਇਰਾ ਬਣਾ ਕੇ ਵੱਡੀ ਮਾਇਆ ਹੋਊਗੀ ਜਿਆਦਾ ਮਾਇਆ ਹੋਊਗੀ ਵੱਡੇ ਏਰੀਏ ਸਾਡਾ ਰਾਜ ਹੋਊਗਾ ਵੋਟਾਂ ਜ਼ਿਆਦਾ ਹੋਣਗੀਆਂ ਬਸ ਆਏ ਹੋਰ ਕੁਝ ਨਹੀਂ ਹੈ ਇਹਨਾਂ ਦੇ ਪਿੱਛੇ ਬਾਣੀ ਦਾ ਖੁਦ ਨਹੀਂ ਮੰਨਦੇ ਹੋ ਨਾ ਉਹਨਾਂ ਨੂੰ ਮੰਨਣ ਦੀ ਲੋੜ ਹੈ ਇਹ ਸੱਚ ਹੈ ਇਹ ਬਿਲਕੁਲ ਹਕੀਕਤ ਹੈ ਇਹ ਹੋ ਰਿਹਾ ਕੱਟ ਪਰਚੇ ਜੋ ਉਪਜੇ ਭਾਉ ਕੱਟ ਪਰਚੇ ਜੇ ਘਟ ਘਟ ਹਰਦੇ ਵਿੱਚ ਟਕਿਆ ਵਿਚਾਰਦਾ ਰਹੇ ਬਾਣੀ ਨੂੰ ਹਿਰਦੇ 'ਚ ਜੀ ਗੱਲ ਲੱਗਦਾ ਜੀ ਲੱਗਦਾ ਨਹੀਂ ਹਿਰਦੇ 'ਚ ਜਦੋਂ ਬਾਣੀ ਸਮਝ ਆਉਣ ਲੱਗ ਜਾਂਦੀ ਹੈ ਤਾਂ ਹਿਰਦੇ ਜੀ ਲੱਗਦਾ ਟਿਕਦਾ ਨਹੀਂ ਟਿਕਦਾ ਹੀ ਨਹੀਂ ਜਦੋਂ ਬਾਣੀ ਦੀ ਸਮਝ ਆਉਣ ਲੱਗਦੀ ਹੈ ਵਿਚਾਰ ਦਾ ਸਮਝ ਆਉਣ ਲੱਗ ਜਾਂਦੀ ਹੈ ਆਪੇ ਖੋਜ ਨਾਲ ਉਤੋਂ ਰਸ ਆਉਂਦਾ ਉਹ ਸਮਝ ਰਸੇ ਹੈ ਖੋਜੀ ਦਾ ਜੀ ਕਿਵੇਂ ਲੱਗਦਾ ਇਹ ਖੋਜ ਦਾ ਵਿਸ਼ਾ ਬਾਣੀ ਪੜਨ ਦਾ ਵਿਸ਼ਾ ਨਹੀਂ ਹੈ ਪੜਨ ਦਾ ਵਿਸ਼ਾ ਬਾਣੀ ਨਹੀਂ ਹੈ ਪੜ ਪੜ ਗੱਡੀ ਲੱਦੀ ਲਿਖਿਆ ਹੋਇਆ ਅਸੀਂ ਇਹਨੂੰ ਪੜਨ ਦਾ ਵਿਸ਼ਾ ਜਿਹੜਾ ਬਣਾ ਲਿਆ ਇਹ ਅਸੀਂ ਦਗਾ ਕੀਤਾ ਦਗਾ ਬੜਾ ਭਾਰੀ ਦਗਾ ਸਬਤ ਨਾਲ ਕੀਤਾ ਪੜਨਾ ਭਾਵੇਂ ਚੰਗਾ ਹੈ ਬਾਣਾ ਨਹੀਂ ਪਰ ਬਹਿਸ ਪੜਨਾ ਨਹੀਂ ਖੋਜ ਦਾ ਵਿਸ਼ਾ ਪੜੇ ਬਿਨਾ ਖੋਜ ਵੀ ਨਹੀਂ ਹੁੰਦੀ ਖੋਜ ਕਿਵੇਂ ਹੋ ਪੜੇ ਤੇ ਹੁੰਦਾ ਪੜਨਾ ਇਸ ਕਰਕੇ ਹੈ ਕਿ ਖੋਜ ਕਰਨੀ ਹੈ ਇਹਨੇ ਧਿਆਨ ਨਾਲ ਪੜਨਾ ਹੁਣ ਜਨਕ ਰਾਜਾ ਫਰਜ਼ ਕੀਤਾ ਜਨਕ ਰਾਜਾ ਗੁਰੂ ਨਾਨਕ ਨੂੰ ਵੀ ਜਨਕ ਕਹਿੰਦੇ ਨੇ ਉਹ ਘਟ ਗੁਰੂ ਅੰਗਦ ਨੂੰ ਵੀ ਜਨਕ ਕਹਿੰਦੇ ਨੇ ਗੁਰੂ ਅਮਰਦਾਸ ਨੂੰ ਵੀ ਜਨਕ ਕਿ ਜਨਕ ਤਾਂ ਇੱਕ ਹੋਇਆ ਤਿੰਨ ਜਨਕ ਕਿਵੇਂ ਬਣਾ ਦਿੱਤੇ ਸਾਖੀ ਵਿੱਚ ਸਾਡੇ ਕੋਈ ਕਰਾਇਆ ਜਨਕ ਹੈ ਫਿਰ ਦੋ ਕਹਿੰਦੇ ਨੇ ਜਨਕ ਹੈ ਇੱਕ ਸੀਤਾ ਦਾ ਪਿਓ ਜਿਹੜਾ ਜਨਕ ਹੈ ਉਹ ਤਾਂ ਬ੍ਰਹਮ ਗਿਆਨੀ ਹੈ ਉਹ ਨਹੀਂ ਉਹ ਤਾਂ ਹੈ ਨਹੀਂ ਰਾਮਚੰਦਰ ਦਾ ਉਹ ਘਟਿਆ ਫਿਰ ਬਣਿਆ ਹੈ ਰਾਮਚੰਦਰ ਦੀ ਗੁਰਬਾਣੀ ਨਿੰਦਿਆ ਕਰਦੀ ਹੈ ਪਾੜੇ ਕਬਰਾ ਰਾਮਚੰਦਰ ਉਹ ਵੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਵਰ ਕੀ ਤੋਂ ਘਰ ਕੀ ਜੋਏ ਗਵਾਈ ਸੀ ਉਹ ਦਲਾ ਤਕੱਚੇ ਗੁਰਬਾਣੀ ਨੇ ਫਿਰ ਜਨਕ ਦਾ ਜੇ ਜਨ ਕੋਹੀ ਹੈ ਜਿਹੜਾ ਜਨ ਗੁਰਬਾਣੀ ਵਾਲਾ ਹੈ ਉਹਦਾ ਸਹਰਾ ਫਿਰ ਜਨਕ ਦੀ ਹੋਣੀ ਚਾਹੀਦੀ ਸੀ ਪੂਜਾ ਰਾਮ ਦੀ ਕਦੇ ਹੋ ਰਹੀ ਜਨਕ ਸੁਪੀਰੀਅਰ ਹੋਇਆ ਫਿਰ ਇਹਨੂੰ ਪਾਚੀਰ ਫਾੜ ਕਰੋ ਜੇ ਗ੍ਰੰਥਾਂ ਦਾ ਕਰਨਾ ਗਿਆਨ ਨਾਲ ਕਰੋ ਫਿਰ ਉਹਦੀ ਹੋਣੀ ਚਾਹੀਦੀ ਸੀ ਤਿੰਨ ਵਾਰ ਕਰਕੇ ਜਦ ਵਰਤਿਆ ਪੰਚਮ ਪਾਸ਼ਾ ਦੇ ਘਰ ਗੱਲ ਤਾਂ ਤੁਹਾਡੀ ਠੀਕ ਹੈ ਪਰ ਜਨਕ ਕਿਹਨੂੰ ਤੁਸੀਂ ਕਹਿੰਦੇ ਹੋ ਇਹਦੀ ਡੈਫੀਨੇਸ਼ਨ ਕਰ ਦਿਓ ਜਨਕ ਨੂੰ ਡਿਫਾਈਨ ਕਰ ਦਿਓ ਸਮਝਿਆ ਦੇ ਵਿੱਚ ਉਹਨਾਂ ਨੇ ਜਨਕ ਨੂੰ ਦੱਸਿਆ ਵੀ ਜਨਕ ਹੁੰਦਾ ਕੌਣ ਜਨਕ ਸੋਈ ਜਿਨ ਜਾਣਿਆ ਉਹਨ ਮਨ ਰਸਤਾ ਰਿਹਾ ਜਿਹਨੇ ਆਤਮ ਗਿਆਨੀ ਹੈ ਉਹ ਜਨਕ ਬਸ ਗੱਲ ਕਾ ਤੂੰ ਪਰ ਜਦੋਂ ਜਨਕ ਰਾਜਾ ਆਉਂਦਾ ਹੈ ਸਾਡੇ ਸਾਰੇ ਸਾਖੀ ਜਾਣਕਾਰੀ ਘੜ ਦਿੰਦੇ ਸਾਹ ਸੁਣ ਵੀ ਘੜੀ ਗਏ ਉਹੀ ਸਾਖੀ ਸਾਰੇ ਪ੍ਰਚਾਰਕ ਵੀ ਘੜ ਦਿੰਦੇ ਉਹ ਸੁੱਤੇ ਪਏ ਤੇ ਆ ਡੈਫੀਨੇਸ਼ਨ ਕਿਉਂ ਨਹੀਂ ਪੜੀ ਉਹਨਾਂ ਨੇ ਜਨਕ ਜਨਕ ਬੈਠੇ ਸੁਣ ਦੋ ਜਨਕ ਹੋ ਗਏ ਦੋ ਤੇ ਵੀ ਸਾਰੇ ਹੋ ਗਏ ਜਨ ਜਿਹਨੇ ਜਨਕ ਦੇ ਸਾਰੇ ਸਿਧਾਸਣ ਤੇ ਬੈਠੇ ਨੇ ਸੱਚਖੰਡ ਵਾਲੇ ਸਾਰੇ ਜਨਕ ਦੇ ਜਨਕ ਹੁੰਦਾ ਕੌਣ ਹੈ ਜਾਣਤੇ ਹੀ ਜਨਕ ਬਣਦਾ ਆਪਣੇ ਆਪ ਨੂੰ ਜਨ ਕਹਿੰਦਾ ਉਹ ਕਬੀਰ ਆਪਣੇ ਆਪ ਨੂੰ ਦਾਸ ਕਹਿੰਦਾ ਜਿਵੇਂ ਲੋਕ ਉਹਨੂੰ ਭਗਤ ਕਹਿੰਦੇ ਕਹਿੰਦੇ ਨੇ ਨਾਨਕ ਆਪਣੇ ਆਪ ਨੂੰ ਦਾਸ ਕਹਿੰਦਾ ਭੱਟ ਉਹਨੂੰ ਭਗਤ ਕਹਿੰਦੇ ਨੇ ਸਤਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦ ਦੀਓ ਆਪਣੇ ਆਪ ਨੂੰ ਕੋਈ ਵਡਿਆਈ ਵਾਲਾ ਲਫ਼ਜ਼ ਦੁਨੀਆ ਕਹਿੰਦੀ ਹੁੰਦੀ ਜਿਹੜਾ ਉਹਦੇ ਤੋਂ ਵਡਿਆਈ ਵਾਲਾ ਲੱਗਿਆ ਹੈ ਨਾ ਕੋਈ ਨੋ ਉਹ ਦੂਜਾ ਲਵੇ ਤਾਂ ਚੰਗਾ ਰਾਜਾ ਆਪਣੇ ਆਪ ਨੂੰ ਰਾਜਾ ਨਹੀਂ ਕਹਿੰਦਾ ਦੂਜੇ ਕਹਿੰਦੇ ਨੇ ਰਾਜਾ ਨੂੰ ਹੀ ਵੈਦਰ ਨਾ ਜੇ ਦੂਜਾ ਕਹੇ ਇਸ ਕਰਕੇ ਦੂਜੇ ਜਦ ਕਹਿੰਦੇ ਨੇ ਉਹਨੂੰ ਜਨਕ ਕਹਿਣਗੇ ਆਪਣੇ ਆਪ ਨੂੰ ਉਹ ਜਨਕ ਹੋਊਗਾ ਜਨਕ ਮੈਂ ਜਨ ਤੇਰਾ ਮੋਏ ਨਾ ਬਸਾਰੋ ਮੈਂ ਜਨ ਤੇਰਾ ਇਹ ਜਨ ਤੋਂ ਹੀ ਉਹ ਜਨਕ ਬਣੇ ਜਿਹਨੇ ਜਾਣ ਲਿਆ ਜਨ ਸੋਈ ਜਨ ਜਾਣਿਆ ਜਿਹਨੇ ਜਾਣ ਲਿਆ ਸਾਡੇ ਵਾਸਤੇ ਉਹ ਜਨਕ ਹੈ ਆਪ ਉਹ ਆਪਣੇ ਆਪ ਨੂੰ ਕਹਿੰਦੇ ਜਨ ਪੂਰ ਰਹਾ ਤਹ ਤ੍ਰਿਭਵਨ ਰਾਉ ਘਟ ਪਰਛੇ ਜੋ ਉਪਜੇ ਭਾਉ ਪੂਰ ਰਹਾ ਤਹ ਤ੍ਰਿਭਵਨ ਰਾਉ ਘਟ ਆਪਕੇ ਘਟ ਪਰਛੇ ਤੇ ਜਿਹੜਾ ਭਾਉ ਉਪਜਦਾ ਹੈ ਭਾਵਨਾ ਪੈਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਭਾਉ ਦਾ ਮਤਲਬ ਹੈ ਭੁੱਖ ਘਟ ਪਰਚੇ ਤੋਂ ਇੱਕ ਭੁੱਖ ਪੈਦਾ ਹੁੰਦੀ ਹੈ ਘਟ ਪਰਚਾ ਕਦ ਹੁੰਦਾ ਹੈ ਜਦੋਂ ਕਲਪਨਾ ਮਾਇਆ ਦੀ ਨਹੀਂ ਰਹਦੀ ਮਾਇਆ ਸੁਰਤੀ ਜਾਂਦੀ ਹੋ ਨਹੀਂ ਤਾਂ ਤਾਂ ਘਟ ਪਰਚਾ ਹੁੰਦਾ ਮਾਇਆ ਦੀ ਸੁਰਤ ਬਾਹਰ ਨਹੀਂ ਜਾਂਦੀ ਤਾਂ ਬਾਹਰ ਦੀ ਭੁੱਖ ਪੈਦਾ ਨਹੀਂ ਹੁੰਦੀ ਨਾਮ ਮਾਇਆ ਦੀ ਭੁੱਖ ਨਹੀਂ ਪੈਦਾ ਹੁੰਦੀ ਕਲਪਨਾ ਨਹੀਂ ਪੈਦਾ ਹੁੰਦੀ ਪੂਰ ਰਹਾ ਤਹ ਤ੍ਰਿਪਵਨ ਰੋ ਬਸ ਇਹ ਸਮਝੋ ਉੱਥੇ ਜਿਹੜਾ ਸ਼ਬਦ ਗੁਰੂ ਹੈ ਨਾ ਤਿੰਨਾ ਭਵਨਾਂ ਦਾ ਜਿਹੜਾ ਰੋ ਹੈ ਉਹ ਉੱਥੇ ਪੂਰ ਹੈ ਉਹਨੂੰ ਪੂਰਾ ਕਰ ਰਿਹਾ ਹੈ ਉਹਦੀ ਡਿਵੈਲਪਮੈਂਟ ਕਰ ਰਿਹਾ ਹੈ ਉਹ ਸ਼ਬਦ ਜੁੜ ਰਿਹਾ ਹੈ ਉਹਨੂੰ ਸਮਝੋ ਹੋਰ ਗਿਆਨਵਾਨ ਗਿਆਨਵਾਨ ਗਿਆਨਵਾਨ ਇਹਦੀ ਜਿਹੜੀ ਗੁਰਬਾਣੀ ਨਹੀਂ ਕਹਿਣ ਦਾ ਮਤਲਬ ਸਮਝ ਆਉਂਦੀ ਹੈ ਆਪਣੀ ਬੁੱਧੀ ਨਾਲ ਨਹੀਂ ਆਉਂਦੀ ਤੇਰੇ ਪਾ ਵਰਣਾ ਉਹਦੇ ਨਾਲ ਖੜਾ ਪਿਛਲੇ ਪਾਸੇ ਜਿੱਥੋਂ ਨਹੀਂ ਸਮਝ ਆਉਂਦੀ ਉਹ ਪੌੜੀ ਬਾਹ ਤੇ ਫੜ ਕੇ ਜਿਵੇਂ ਨਿਆਣੇ ਵੀ ਚੜਾਉਂਦੇ ਐ ਚੜਾਉਂਦਾ ਰਹਿੰਦਾ ਹੈ ਸਹਾਰਾ ਦਿੰਦਾ ਰਹਿੰਦਾ ਉੱਥੇ ਹੈ ਉਹਨੂੰ ਕਹਿੰਦੇ ਨੇ ਕਿਰਪਾ ਕਿਰਪਾ ਸਿੰਧ ਤੁਮਾਰੀ ਕਿਰਪਾ ਦਾ ਸੁਭਾਸ਼ਾ ਕਹਿ ਰਹੇ ਨੇ ਕਿਰਪਾ ਸਿੰਧ ਤੁਮਾਰੀ ਕਿਰਪਾ ਜੋ ਕੁਛ ਮੋਪੇ ਹੋਏ ਰਚੋ ਚੰਡ ਕਾ ਕੀ ਕਥਾ ਫੇਰ ਮੈਂ ਚੰਡ ਕਾ ਦੀ ਕਥਾ ਦੱਸ ਸਕਦਾ ਮਤਲਬ ਮੇਰੀ ਬੁੱਧ ਨਹੀਂ ਹੈ ਬਾਣੀ ਸ਼ੁਭ ਬਾਣੀ ਲਿਖਿਆ ਤੇ ਲਫ਼ਜ਼ ਬਾਣੀ ਲਫ਼ਜ਼ ਵਰਤਿਆ ਹੋਇਆ ਬਾਣੀ ਸ਼ੁਭ ਸਭ ਹੋਏ ਸਾਰੀ ਬਾਣੀ ਸ਼ੁਭ ਹੋਵੇ ਬਾਣੀ ਲਫ਼ਜ਼ ਵਰਤਿਆ ਹੋਇਆ ਬਾਣੀ ਕੋਈ ਨਹੀਂ ਵਰਤ ਸਕਦਾ ਲਫ਼ਜ਼ ਕਵਤਾ ਵਰਤੂਗਾ ਤੇ ਕੋਈ ਹੋਰ ਹੁੰਦਾ ਬਾਣੀ ਸ਼ੋਭ ਸਭ ਹੋਏ ਜਦੋਂ ਗਾਹਾਂ ਤੋਂ ਗਾਹਾਂ ਸਮਝ ਆਉਂਦੀ ਹੈ ਨਵੀਂ ਸਮਝ ਉਹਦੀ ਕਿਰਪਾ ਨਾਲ ਨਹੀਂ ਆ ਸਕਦੀ ਉਹ ਹਾਜ਼ਰ ਹੈ ਤੁਹਾਡੇ ਨਾਲ ਹਰ ਵਕਤ ਜਿਹੜਾ ਕੋਸ਼ਿਸ਼ ਕਰਦਾ ਹੈ ਗਾਂ ਚੜਦੀ ਪੌਕਟ ਘਾਟੀ ਤੇ ਚੜਾਉਣ ਵਾਲਾ ਉਹਦਾ ਸਹਾਰਾ ਬਣਦਾ ਹੈ ਪੂਰ ਰਹਾ ਸਿਰਫ ਭਵਨ ਰਹੋ ਉਹਨੂੰ ਪੂਰ ਰਿਹਾ ਉਹਦਾ ਗਿਆਨ ਪੂਰਾ ਉਹ ਨਾਲ ਕਰ ਰਿਹਾ ਨਾਲ ਯਾਦ ਕਰ ਰਿਹਾ ਜਦ ਇਹ ਆਪ ਚੜਨਾ ਚਾਹੁੰਦਾ ਹੈ ਤੇ ਪੂਰਾ ਜੋਰ ਇਹ ਲਾਉਂਦਾ ਇਹਦੇ ਜੋਰ ਤੋਂ ਵੱਧ ਜਿਹੜਾ ਫਿਰ ਨਹੀਂ ਸਮਝ ਆਉਂਦੀ ਫਿਰ ਉਹ ਸਾਰਾ ਦੇ ਦਿੰਦਾ ਹੀ ਸਾਰਾ ਦਿੰਦਾ ਨਹੀਂ ਤਾਂ ਇਹ ਸਵਾਲ ਪੈਦਾ ਹੁੰਦਾ ਵੀ ਫਿਰ ਜਦ ਬਰਬੁੱਧੀ ਤੋਂ ਪਰੇ ਹੈ ਫਿਰ ਸਮਝ ਆ ਕੇ ਮੇ ਜਾਂਦਾ ਉਸ ਗੱਲ ਦਾ ਪੇੜ ਖੁੱਲਿਆ ਵੀ ਜਦੋਂ ਮੈਂ ਸਮਝਦਾ ਸੀ ਉੱਥੇ ਆ ਘਟਣਾ ਮੇਰੇ ਨਾਲ ਵਰਤਦੀ ਰਹੀ ਹੈ ਤਾਂ ਸਮਝ ਚਾਹੀਏ ਵਰਨਾ ਉਹ ਵੀ ਸੀਗੇ ਪਹਿਲੇ ਵੀ ਸੀ ਜਿਹੜੇ ਨੂੰ ਲੈ ਕੇ ਗਏ ਨੂੰ ਆ ਜਾ ਇੱਥੋਂ ਪੜ ਉਹਨਾਂ ਨੇ ਇੰਨੀ ਸ਼ਿੱਦਤ ਨਾਲ ਵਿਚਾਰਿਆ ਹੀ ਨਹੀਂ ਉਹਨੂੰ ਗੁਰਬਾਣੀ ਨੂੰ ਉਹਦੀ ਸ਼ਿੱਦਤ ਨਾਲ ਅਸੀਂ ਵਿਚਾਰਿਆ ਹੀ ਨਹੀਂ ਜੋ ਨਹੀਂ ਸ਼ਦਤ ਨਾਲ ਜਿਹੜਾ ਵਿਚਾਰੂ ਉਹਨੂੰ ਰਾਹ ਮਿਲ ਜੂ ਸਭ ਕੁਝ ਭੁੱਲ ਕੇ ਤਿਆਗ ਕੇ ਵਿਚਾਰਨਾ ਬਹੁਏ ਨੂੰ ਇਦਾਂ ਜਿਹੜਾ ਕਰੂ ਉਹਨੂੰ ਸਮਝ ਆ ਜੂ ਜਿੱਥੇ ਦੋ ਗੜੀਆਂ ਤੇ ਪੈਰ ਰੱਖ ਕੇ ਨਹੀਂ ਸਮਝ ਆਉਂਦੀ ਫਿਰ ਨਹੀਂ ਹੁੰਦੀ ਸਮਝ